ਸਾਡਾ ਜਿਹੜਾ ਸਿੱਖ ਸਿਧਾਂਤ ਹੈ ਇਹਨਾਂ ਤਿੰਨਾਂ ਚੀਜ਼ਾਂ ਵਿੱਚ ਸਾਰਾ ਹੀ ਕੁਝ ਆ ਜਾਂਦਾ ਹੈ ਗੁਰਮੁਖ ਨਾਮ ਦਾਨ ਇਸ਼ਨਾਨ ਇਹਨਾਂ ਚੀਜ਼ਾਂ ਵਿੱਚ ਸਿੱਖ ਧਰਮ ਦੀ ਸਾਰੀ ਫਿਲਾਸਫੀ ਆ ਜਾਂਦੀ ਏ ਜਿੰਨਾ ਮਰਜ਼ੀ ਇਹਦੇ ਤਾਂ ਲੈਕਚਰ ਕਰ ਲਈਏ ਇਹਨਾਂ ਤਿੰਨਾਂ ਚੀਜ਼ਾਂ ਦੀ ਇਹਨਾਂ ਤਿੰਨਾਂ ਚੀਜ਼ਾਂ ਦੇ ਦੁਆਲੇ ਹੀ ਸਾਡਾ ਸਾਰਾ ਜੀਵਨ ਜਿਹੜਾ ਉਹ ਘੁੰਮਦਾ ਸ਼ਰਾਨ ਕਰਨਾ ਜਿਹੜਾ ਉਹ ਇਸ ਤਰ੍ਹਾਂ ਠੀਕ ਹੈ ਭਾਵੇਂ ਹੈ ਭਈ ਜਦੋਂ ਆਦਮੀ ਇਸ਼ਨਾਨ ਕਰਦਾ ਨਾ ਤੇ ਇਸ਼ਨਾਨ ਕਰਨ ਨਾਲ ਉਹਦਾ ਮਨ ਪ੍ਰਸੰਨ ਹੋ ਜਾਂਦਾ ਪਵਿੱਤਰ ਨਹੀਂ ਹੁੰਦਾ ਪ੍ਰਸੰਨ ਹੋ ਜਾਂਦਾ ਉਹਦਾ ਮਨ ਜਦੋਂ ਪ੍ਰਸੰਨ ਹੋ ਜਾਂਦਾ ਨਾ ਤੇ ਜਦੋਂ ਨਹੀਂ ਇਸ਼ਨਾਨ ਕਰਦਾ ਉਹਦਾ ਸਰੀਰ ਅਪਵਿੱਤਰ ਰਹਿੰਦਾ ਉਹਦਾ ਮਨ ਜਿਹੜਾ ਫਿਰ ਚੰਚਲ ਚੱਤ ਰਹਿੰਦਾ ਉਹਦਾ ਮਨ ਹੋਰੂ ਤਰ੍ਹਾਂ ਦਾ ਹੋ ਜਾਂਦਾ ਜੇ ਉਹਦਾ ਮਨ ਠੀਕ ਹੋਏਗਾ ਔਰ ਜਿਹੜਾ ਸਰੀਰਕ ਅਵਸਥਾ ਵਿੱਚ ਚੰਗਾ ਹੈ ਉਹਦਾ ਮਨ ਵੀ ਚੰਗਾ ਰਹੇਗਾ ਤੇ ਜਿਹੜਾ ਸਰੀਰਕ ਅਵਸਥਾ ਵਿੱਚ ਬਾਹਰੋਂ ਗੰਦਾ ਹੈ ਸਰੀਰ ਉਹਦਾ ਹੋੜੀ ਤਰ੍ਹਾਂ ਦਾ ਕੱਪੜੇ ਉਹ ਜਾਣੇ ਉਹ ਜਿਹੜਾ ਨਾ ਉਹਦਾ ਮਨ ਵੀ ਜਿਹੜਾ ਉਹ ਠੀਕ ਨਾ ਰਹੇਗਾ ਉਹਦਾ ਮਨ ਜਿਹੜਾ ਉਹ ਸਵਾਸਥ ਨਾ ਰਹੇਗਾ ਉਹ ਰੋਗੀ ਹੋ ਜਾਏਗਾ ਤੇ ਉਹ ਫਿਰ ਸ਼ਰਾਰਤਾਂ ਸੋਚਦਾ ਰਹੇਗਾ ਜਿਹੜੇ ਨੇ ਨਾ ਹਕੀਮ ਵੈਦ ਉਹ ਵੀ ਇਸ ਗੱਲ ਨੂੰ ਦੱਸਦੇ ਹਨ ਕਹਿੰਦੇ ਨੇ ਸ਼ਰਾਨ ਕਰਨ ਨਾਲ ਕੀ ਹੋਏਗਾ ਪਹਿਲਾਂ ਤੇ ਤੁਹਾਡੀ ਨੇਤਰਾਂ ਦੀ ਜੋਤ ਜਿਹੜੀ ਉਹ ਚੰਗੀ ਹੋ ਜਾਏਗੀ ਮੈਂ ਕਰਨਾ ਜੀ ਅਰਥ ਜਿਹੜੀ ਤੁਹਾਡੀ ਨੇਤਰਾਂ ਦੀ ਜੋਤ ਹੈ ਨਾ ਉਹ ਚੰਗੀ ਹੋ ਜਾਏਗੀ ਤੁਹਾਡਾ ਸਰੀਰ ਦੇ ਅੰਗ ਅੰਗ ਜਿਹੜੇ ਨਾ ਸੱਤਾ ਸੁਰਤੀ ਤੁਹਾਡੇ ਵਿੱਚ ਚੰਗੀ ਆ ਜਾਏਗੀ ਤੁਹਾਡਾ ਸਰੀਰ ਜਿਹੜਾ ਨਾ ਇਹਦੀ ਜਿਹੜੀ ਤਵਚਾ ਹੈ ਨਾ ਇਹਦੇ ਵਿੱਚ ਕੋਮਲਤਾ ਆ ਜਾਏਗੀ ਫਿਰ ਜਦੋਂ ਤੁਸੀਂ ਇਸ਼ਨਾਨ ਕਰ ਲੋਗੇ ਨਾ ਤੁਹਾਡੇ ਵਿੱਚ ਉਦਮ ਜਿਹਾ ਆ ਜਾਏਗਾ ਉਦੋਂ ਆ ਜਾਗਾ ਕਿ ਉਹ ਦਰਦਰਤਾ ਤੁਹਾਡੇ ਤੋਂ ਦੂਰ ਹੋ ਜਾਏਗੀ ਫਿਰ ਤੁਹਾਨੂੰ ਨੀਂਦਰ ਵੀ ਰੱਜ ਕੇ ਆਏਗੀ ਜਦੋਂ ਇਸ਼ਨਾਨ ਕਰ ਲੋਗੇ ਫਿਰ ਪ੍ਰਸ਼ਾਦਾ ਛਕਣ ਤੇ ਜੀ ਕਰੇਗਾ ਤੁਹਾਡਾ ਜਦੋਂ ਇਸ਼ਨਾਨ ਕਰ ਲੋਗੇ ਤੇ ਜਦੋਂ ਸਰੀਰ ਤੁਹਾਡਾ ਠੀਕ ਹੋ ਜਾਏਗਾ ਫਿਰ ਤੁਸੀਂ ਚੰਗੇ ਕੰਮ ਵੱਲ ਵੀ ਜਾਓਗੇ ਤੇ ਜਿਹੜੇ ਅਸ਼ੁੱਧ ਜਾ ਰਹੇ ਨੇ ਕੱਪੜੇ ਗੰਦੇ ਰੱਖਦੇ ਨੇ ਨਾਉਂਦੇ ਨਹੀਂ ਉਹ ਕਿੱਡਾ ਵੱਡਾ ਵੀ ਸ੍ਰੀਮਾਨ ਹੋਏ ਨਾ ਉਹਨੂੰ ਸ਼ੋਭਾ ਨਹੀਂ ਫਿਰ ਮਿਲ ਸਕਦੀ ਸਿਆਣਿਆਂ ਪੁਰਸ਼ਾਂ ਨੇ ਲਿਖਿਆ ਤ੍ਰਿਤ ਦੰਤ ਮੈਲ ਪਹਿਰੇ ਕੁਚੈਲ ਤਪਤਾਨ ਪ੍ਰੀਤ ਮਦਨਾ ਮਦਰੋ ਨਾ ਗੀਤ ਰਵ ਅੰਤਪੋਰ ਜਿਹ ਨੀਂਦ ਕੋਰ ਹੋਏ ਲਛ ਕੰਤ ਤੇ ਸ੍ਰੀ ਤੇ ਜਗ ਤ੍ਰਿਤ ਦੰਤ ਮੈਲ ਜਿਹੜਾ ਦਾਤਨ ਨਹੀਂ ਕਰਦਾ ਰੋਜ਼ ਸਤਿਗੁਰਾਂ ਦਾ ਹੁਕਮ ਸੁਣਦੇ ਹੋ ਵੀ ਸਵੇਰੇ ਉੱਠ ਕੇ ਦਾਤਨ ਜ਼ਰੂਰ ਕਰਿਆ ਕਰ ਦੰਦਾਂ ਦੇ ਮੈਲ ਜਿਹੜਾ ਧਾਰਨ ਕਰਦਾ ਸ਼ੀਸ਼ਾ ਤੇ ਹਰ ਇੱਕ ਹੋ ਜਾ ਵੇਖਿਓ ਆਪਣੇ ਆਪਣੇ ਦੰਦ ਜਾ ਕੇ ਕਿ ਹੋ ਜਾਣੇ ਸਾਡੇ ਜਿਹੜੇ ਦੰਦਾਂ ਤੇ ਮੈਲ ਧਾਰਨ ਕਰਦੇ ਨੇ ਤ੍ਰਿਤ ਦੰਤ ਮੈਲ ਪਹਿਰੇ ਕੁਚੈਲ ਮੈਲੇ ਹੀ ਕੱਪੜੇ ਰੱਖਦਾ ਇੱਕ ਸੰਤ ਸੀ ਉਹਦਾ ਮੈਂ ਨਾਂ ਨਹੀਂ ਲੈਣਾ ਪ੍ਰਸ਼ਾਦਾ ਛੱਕ ਕੇ ਆਇਆ ਉਹਦੀ ਦਾੜੀ ਨੂੰ ਦਾਲ ਲੱਗੀ ਹੋਈ ਇੱਕ ਜਣਾ ਦਾ ਸੰਤ ਜੀ ਆ ਦਾੜਾ ਤੇ ਧੋਲੋ ਦਾਲ ਲੱਗੀ ਹੈ ਇਹ ਜੀ ਇਸੇ ਤਰ੍ਹਾਂ ਸ਼ੰਤ ਜਾਤੀ ਦਾ ਮੈਂ ਫਿਰ ਸਾਰੀ ਦਾੜੀ ਦਾਲ ਨਾਲ ਧੋ ਲੈ ਜੇ ਭਾਉ ਸੰਤ ਦਾੜੀ ਨੂੰ ਦਾਲ ਲਾਏ ਬਣ ਜਾਂਦਾ ਆਦਮੀ ਤੇ ਕਈ ਐਸੇ ਹੁੰਦੇ ਨੇ ਜਿਹੜੇ ਖਰੇ ਬਹੁਤਾ ਕੱਪੜਾ ਗੰਦਾ ਰੱਖਣ ਕਰਕੇ ਆਂਦੇ ਨੇ ਅਸੀਂ ਸੰਤ ਬਣ ਜਾਾਂਗੇ ਇਹ ਤੇ ਦਰਦਰਤਾ ਹੈ ਉਹ ਸੰਤ ਕਿਹੜੀ ਗੁੱਠੂ ਹੈ ਜਿਹੜਾ ਸਮਝੀ ਕੱਪੜੇ ਗੱਠੇ ਗੰਦੇ ਰੱਖਦਾ ਉਹ ਸੋਧੀ ਸੋਧੀ ਕਿਹੜੀ ਗੁੱਠੂ ਹੈ ਜਿਹੜੇ ਸਮਝੋ ਪੋਵੇ ਵੀ ਨਹੀਂ ਧੋ ਕੇ ਰੱਖਦਾ ਤੇ ਉਹ ਆਪਣਾ ਆਤਮਾ ਕੀ ਧੋ ਸਕੇਗਾ ਜਿਹੜਾ ਆਪਣੇ ਬਾਹਰ ਦੇ ਕੱਪੜੇ ਨਹੀਂ ਧੋ ਸਕਦਾ ਤ੍ਰਿਤ ਦੰਤ ਮੈਲ ਪਹਿਰੇ ਕੁਚੈਲ ਮੈਲੇ ਕੱਪੜੇ ਪਾਉਂਦਾ ਹੈ ਗੰਦੇ ਕੱਪੜੇ ਪਾਉਂਦਾ ਹੈ ਤਪਤਾਨ ਪ੍ਰੀਤ ਤੱਤੀ ਚੀਜ਼ ਨਾਲ ਪਿਆਰ ਕਰਦਾ ਹੈ ਕਈ ਤੇ ਜੀ ਚਾਹ ਦੇ ਪਤੀਲੇ ਵਿੱਚ ਪਈ ਹੁੰਦੀ ਤੇ ਚੁੱਲ੍ਹ ਦੇ ਹੁੰਦੀ ਉਹਦੇ ਚ ਲਾ ਲਾ ਕੇ ਪੀ ਜਾਂਦੇ ਨੇ ਪਤਾ ਨਹੀਂ ਕਿੱਡੀ ਵੀ ਛੇਤੀ ਉਹ ਪੀ ਜਾਂਦੇ ਨੇ ਫੇਰ ਵੀ ਮਦ ਰੋਣਾ ਗੀਤ ਮਿੱਠਾ ਨਹੀਂ ਬੋਲਦੀ ਨਾਮ ਧਾਰਿਓ ਮਿੱਠਾ ਬੋਲਿਆ ਕਰੋ ਤੁਰਸੀ ਤਿੰਨ ਕੀ ਕੌਣ ਗਾਤੀ ਜੋ ਬੋਲੇ ਬਿਨਾ ਵਿਚਾਰ ਕਟੇ ਪਰਾਇਆ ਆਤਮਾ ਤੇ ਜੇਬਾ ਕੀ ਤਲਵਾਰ ਕੀ ਸਾਡੇ ਪੈਸੇ ਲੱਗਦੇ ਨੇ ਮਿੱਠਾ ਬੋਲਣ 'ਚ ਉਹ ਮੈਂ ਕਿਹਾ ਹੋਰ ਤੁਸੀਂ ਸਾਰਾ ਕੁਝ ਛੱਡ ਦਿਓ ਅਸੀਂ ਜਰੀ ਕੋ ਹੁਕਮ ਪਾ ਲੈਨੇ ਨਾ ਸਤਗੁਰਾਂ ਕੋਲੋਂ ਜਰੀ ਕੋ ਸਤਗੁਰਾਂ ਦੇ ਨੇੜੇ ਹੋ ਜਾਂਦੇ ਆ ਤੇ ਫਿਰ ਅਸੀਂ ਆਨੇ ਖੁਰੇ ਸਿੱਕੀ ਹੋ ਗਏ ਆ ਇਹਨਾਂ ਵੱਲ ਵੇਖੋ ਕੁਝ ਕੋਈ ਕਰ ਜੇ ਇੰਨਾ ਮਦਰ ਬੋਲਦੇ ਨੇ ਇੰਨਾ ਹੌਸਲਾ ਰੱਖਦੇ ਨੇ ਕਿ ਅਸੀਂ ਚਾਟੀ ਪੁੜਕ ਪੁੜਕ ਡੰਡਿਓ ਪਾਰ ਪੈਨੇ ਆ ਤੇ ਅਜੇ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਕੜਾਈ ਦੇ ਵਿੱਚ ਰੇਤ ਪਾਈ ਹੁੰਦੀ ਏ ਤੇ ਉਹ ਪੱਠੀ ਦੇ ਉੱਤੇ ਧਰੀ ਹੁੰਦੀ ਹੈ ਥੱਲੇ ਅੱਗ ਬਾਲੀ ਦੀ ਹੈ ਉਹ ਅੱਗ ਦਾ ਸੇਕ ਜਾ ਕੇ ਨਾ ਤੇ ਕੜਾਈ ਨੂੰ ਲੱਗਦਾ ਕੜਾਈ ਵਿੱਚ ਰੇਤ ਪਈ ਤੱਤੀ ਲੱਗ ਜਾਂਦੀ ਤੇ ਉਹਦੇ ਵਿੱਚ ਦਾਣੇ ਪਾਈ ਦੇਣੇ ਨੇ ਤੇ ਉਹ ਦਾਣੇ ਤਿੜਕ ਤੜਕ ਕੇ ਤੇ ਕੜਾਈ ਚੋਂ ਬਾਹਰ ਪੈਂਦੇ ਨੇ ਉਹਨੂੰ ਇਹ ਨਹੀਂ ਪਤਾ ਉਸ ਰੇਤ ਨੂੰ ਕਿ ਮੈਂ ਕਿੱਥੋਂ ਸਮਝੋ ਇੰਨਾ ਸੇਕ ਲਿਆ ਫੇਰ ਅਸੀਂ ਨਹੀਂ ਕਰਦੇ ਤੇ ਅਸੀਂ ਇੱਥੇ ਆਏ ਕਾਦੇ ਵਾਸਤੇ ਆ ਕਮ ਅਸ ਕਮ ਇੰਨਾ ਹੀ ਕਰਿਆ ਕਰੋ ਮਿੱਠਾ ਤੇ ਬੋਲਿਆ ਕਰੋ ਇੱਕ ਦੂਜੇ ਨੂੰ ਵੱਢਣ ਨਾ ਪਿਆ ਕਰੋ ਨਾਮ ਤਾਰੀਏ ਤੇਰੀ ਗੁੱਠੋ ਹੋਵਾਂਗੇ ਸਿਮਰਨ ਅਸੀਂ ਅੰਮ੍ਰਿਤ ਵੇਲੇ 4 ਘੰਟੇ ਕਰਦੇ ਤੇ ਇੱਥੋਂ ਹੁਣੇ ਉੱਠ ਕੇ ਸਾਈਕ ਨੂੰ ਗਾਲਾਂ ਕੱਢਣ ਲੱਗ ਪੈਣ ਜਾਂਦੇ ਮਦਰੋਂ ਨਾ ਜੀਤ ਇਹਦੇ ਤੇ ਫੇਰ ਕਦੀ ਅਦ ਕਰਾਂਗਾ ਮਿੱਠਾ ਬੋਲਣਾ ਚਾਹੀਦਾ ਕਪਤਾਨ ਪ੍ਰੀਤ ਮਦ ਰੋਣਾ ਗੀਤ ਰਬ ਅੰਤ ਪੋਰ ਜਿਹ ਨੀਂਦ ਕੋਰ ਰਬ ਅੰਤ ਸ਼ਾਮ ਤੇ ਸਪੋਰ ਆ ਵੇਲਾ ਇਹਦਾ ਦੋਵਾਂ ਦਾ ਵੇਲਾ ਨਾਮ ਹੈ ਸੰਧਿਆ ਸੰਧਿਆ ਦਾ ਮਤਲਬ ਹੈ ਉਧਰ ਵੀ ਵਕਤ ਵੀ ਰਾਤ ਦੀ ਤੇ ਦਿਨ ਦੀ ਸੰਧੀ ਹੁੰਦੀ ਹੈ ਉਧਰ ਵੀ ਦਿਨ ਦੀ ਤੇ ਰਾਤ ਦੀ ਸੰਧੀ ਹੁੰਦੀ ਏ ਇਹ ਦੋ ਵੇਲੇ ਜਿਹੜਾ ਸਮਝੋ ਬੜਾ ਸੌਂਦਾ ਨਾ ਕਹਿੰਦੇ ਨੇ ਹੋਵੇ ਲੱਛ ਕੰਤ ਤੇ ਸ੍ਰੀ ਤੇ ਉਹ ਸ੍ਰੀਮਾਨ ਜਿਹੜਾ ਉਹ ਕਿਸੇ ਕੰਮ ਦਾ ਸੋ ਇਸ ਵਾਸਤੇ ਮੇਰਾ ਮਤਲਬ ਸਿਰਫ ਕਹਿਣ ਤੋਂ ਇਹ ਸੀ ਅਸਾਂ ਇਹ ਵੇਖਣਾ ਭਈ ਭੁੱਖਿਆਂ ਰਹਿਣ ਨਾਲ ਹੀ ਸਮਝੋ ਸੋਚ ਸੋਚ ਦਾ ਆਹ ਬਾਹਰ ਦੀ ਪਵਿੱਤਰਤਾ ਵੀ ਰੱਖਣੀ ਹੈ ਔਰ ਜਦ ਤੱਕ ਸਾਡੇ ਅੰਤਰ ਆਤਮਾ ਪਵਿੱਤਰ ਨਾ ਹੋਏਗਾ ਅਸੀਂ ਇਹ ਕਹਿੰਦੇ ਆ ਅਸੀਂ ਜਦੋਂ ਭੋਗਾਂ ਵੱਲ ਨੱਸਨੇ ਆ ਨਾ ਅਸੀਂ ਉਹ ਆਨਿਆ ਭਈ ਭੋਗ ਭੋਗਣੇ ਆ ਪਰ ਸਾਨੂੰ ਇਹ ਪਤਾ ਨਹੀਂ ਲੱਗਦਾ ਭੋਗ ਸਾਨੂੰ ਭੋਗੀ ਜਾਂਦੇ ਹਨ ਭੋਗ ਉਸੇ ਤਰ੍ਹਾਂ ਹੀ ਰਹਿਣੇ ਨੇ ਅਸਾਂ ਭੋਗਿਆ ਜਾਣਾ ਇਹ ਯਾਤੀ ਰਾਜਾ ਜਿਹੜਾ ਹੋਇਆ ਨਾ ਉਹ ਜਦੋਂ ਬਿਲਕੁਲ ਬਹੁਤਾ ਅਸ਼ਟ ਹੋ ਗਿਆ ਨਾ ਭੋਗਾਂ ਦੇ ਵਿੱਚ ਤੇ ਜਦੋਂ ਅਖੀਰ ਉਹਦਾ ਵਕਤ ਆਇਆ ਨਾ ਆਪਣੇ ਪੁੱਤਰ ਨੂੰ ਸਾਦਗੀ ਕਹਿੰਦਾ ਪੁੱਤਰ ਵੇਖ ਮੈਂ ਹੁਣ ਭੋਗਾਂ ਵਿੱਚ ਇੰਨਾ ਫਸ ਗਿਆ ਇੰਨਾ ਮੇਰਾ ਅੜਾ ਹੋ ਗਿਆ ਭੋਗਾਂ 'ਚ ਮੈਂ ਕਮਜ਼ੋਰ ਵੀ ਹੋ ਗਿਆ ਪਰ ਫੇਰ ਵੀ ਮੇਰੀ ਬਿਰਤੀ ਜਿਹੜੀ ਹੈ ਉਧਰੋਂ ਨਹੀਂ ਜਾਂਦਾ ਸਰੀਰ ਮੇਰਾ ਹੁਣ ਕਮਜ਼ੋਰ ਹੋ ਗਿਆ ਪਰ ਮਨ ਦੀ ਬਿਰਤੀ ਉਧਰ ਰਹਿੰਦੀ ਆ ਤੇ ਮੈਂ ਉਹਨਾਂ ਦੇ ਨਾਲ ਲੱਗ ਕੇ ਦੁਖੀ ਆ ਤੇ ਜਿਹੜਾ ਵਿਦਵਾਨ ਇਹਨਾਂ ਭੋਗਾਂ ਨੂੰ ਛੱਡ ਕੇ ਸੁਖੀ ਹੋ ਜਾਂਦਾ ਇਸ ਵਾਸਤੇ ਪੁੱਤਰ ਤੂੰ ਮੇਰੀ ਗੱਲ ਮੰਨ ਲਈ ਤੇ ਸੁਖੀ ਹੋ ਜਾਏ ਇਹਨਾਂ ਨੂੰ ਭੋਗਾਂ ਨੂੰ ਛੱਡ ਦੇਗਾ ਤੇ ਸੁਖੀ ਹੋ ਜਾਏਗਾ ਸੋ ਇਸ ਵਾਸਤੇ ਮੈਂ ਅਰਜ਼ ਕਰ ਰਿਹਾ ਸਾਂ ਸੱਚੇ ਪਾਤਸ਼ਾਹ ਕਹਿੰਦੇ ਨੇ ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਬਾਹਰ ਦੀ ਪਵਿੱਤਰਤਾ ਨਾਲ ਲੱਖਾਂ ਵਾਰੀ ਤੂੰ ਭਾਵੇਂ ਗੰਗਾ ਦੇ ਪਾਣੀ ਵਿੱਚ ਖਲੋ ਖਲੋ ਕੇ ਤੂੰ ਨਹਾਉਂਦਾ ਰਹੇਗਾ ਭਾਵੇਂ ਘਰਦਵਾਰ ਜਾ ਕੇ ਭਾਵੇਂ ਅੰਮ੍ਰਿਤਸਰ ਜਾ ਕੇ ਭਾਵੇਂ ਇੱਥੇ ਤਲਾਬ ਵਿੱਚ ਪਾ ਕੇ ਤੇ ਰੋਜ਼ ਨਹਾਉਂਦਾ ਰਹੇਗਾ ਤੇਰਾ ਮਨ ਨਹੀਂ ਪਵਿੱਤਰ ਹੋਣਾ ਹੈ ਤੇਰਾ ਬਾਹਰ ਦਾ ਸਰੀਰ ਜ਼ਰੂਰ ਪਵਿੱਤਰ ਹੋ ਗਿਆ ਤੇਰਾ ਮਨ ਜਿਹੜਾ ਉਹ ਹੋਰ ਚੀਜ਼ ਨਾਲ ਪਵਿੱਤਰ ਹੋਏਗਾ ਸੋਚਾ ਸੋਚਣਾ ਹੋਵੇ ਜੇ ਸੋਚੀ ਲਖਵਾਰ ਫਿਰ ਕਹਿੰਦੇ ਨੇ ਚੁੱਪਾ ਚੁੱਪ ਹੋਵੇ ਜੇ ਲਾਇ ਰਹਾ ਲਿਵਤਾ ਚੁੱਪ ਰਹਿਣ ਨਾਲ ਬਹੁਤ ਅੱਜ ਕੱਲ ਸੰਜੀ ਮੂਕ ਬੰਦੇ ਗੁੰਗੇ ਬੜੇ ਨੇ ਜਿਹੜੇ ਸਾਰੀ ਨਹੀਂ ਉਮਰ ਬੋਲਦੇ ਤੇ ਉਹ ਫਿਰ ਕੀ ਈਸ਼ਵਰ ਦੀ ਪ੍ਰਾਪਤੀ ਕਰ ਲੈਣਗੇ ਮੋਹਨ ਗੁੱਤਾ ਕਿਉਂ ਜਾਗਿਆ ਗੁਰਬਿਰ ਸੁਤਾ ਮੋਹਣੀ ਹੋਏ ਬੈਠਾ ਹੈ ਕਾਂਤੀ ਤੇ ਹਿਰਦੇ ਕਲਪਨ ਗਾਂਠਾ ਉੰਜ ਤੇ ਬੈਠਾ ਹੈ ਲੋਕਾਂ ਨਾਲ ਨਹੀਂ ਬੋਲਣਾ ਹਾਂ ਮੈਂ ਨਿਤਨੇਮ ਧਾਰਿਆ ਮੈਂ ਬੋਲ ਨਹੀਂ ਬੋਲਣਾ ਨਹੀਂ ਹਿਰਦੇ ਵਿੱਚ ਇੱਕ ਕਲਪਨਾ ਹੈ ਪਦਮ ਵਰਨੀ ਦਾ ਭੋਗ ਪੈ ਗਿਆ ਤੇ ਕੜਾ ਖਾਵਾਂਗਾ ਕਦੋਂ ਮੈਨੂੰ ਕੋਈ ਆ ਕੇ ਮੱਥਾ ਟੇਕੇਗਾ ਇਹ ਕਿਆ ਮੌਨ ਹੈ ਕਦੋਂ ਮੇਰੇ ਆ ਕੇ ਕੋਈ ਇੱਜ਼ਤ ਮੇਰੀ ਕਰੇਗਾ ਇਹ ਜਿਹੜਾ ਇੱਥੇ ਅਜੇ ਫਸਿਆ ਆ ਉਹ ਭਾਵੇਂ ਕਿੰਨੀਆਂ ਕਥਾ ਕਰੇ ਤੇ ਕਿੰਨਾ ਹੀ ਮੌਨ ਤਾਰੀ ਹੋਏ ਉਹ ਸਮਝੂ ਕਦੇ ਕਾਮਯਾਬ ਨਹੀਂ ਹੋ ਸਕਦਾ ਚੁੱਪਾ ਚੁੱਪ ਨਾ ਹੋਵੇ ਕਹਿੰਦੇ ਨੇ ਚੁੱਪ ਕੀਤਿਆਂ ਤੇਰੇ ਕੋਲ ਜਦੋਂ ਤੇਰੇ ਮਨ ਨੇ ਚੁੱਪ ਕੀਤਾ ਤੇ ਬਾਹਰੋਂ ਚੁੱਪ ਕਰਦਾ ਇਸ ਤਰ੍ਹਾਂ ਦੇ ਪਸ਼ੂ ਕਈ ਨੇ ਸਮਝੋ ਜਿਹੜੇ ਚੁੱਪ ਕਰ ਰਹੇ ਹਨ ਮੌਨ ਤਾਰੋ ਲੇਕਿਨ ਤਰੀਕੇ ਨਾਲ ਮੌਨ ਧਾਰ ਕੇ ਗੱਲ ਨਹੀਂ ਕਹਿ ਰਿਹਾ ਇਸੇ ਤਰ੍ਹਾਂ ਕਰੀ ਜਾਂਦੇ ਨੇ ਮੈਂ ਇੱਥੇ ਪਿਆ ਨਾ ਬੜੇ ਮੌਨ ਸਤਗੁਰਾਂ ਵੇਖੋ ਵੇਖੀ ਬੜੇ ਮੌਨ ਧੋਰੀ ਜਾਂਦੇ ਨੇ ਐਵੇਂ ਕਰੀ ਜਾਂਦੇ ਐਵੇਂ ਫਿਰ ਇੱਕ ਦੂਜੇ ਹੁਜਾ ਮਾਰ ਰਹੀ ਆ ਚੰਗਾ ਮੌਨ ਹੀ ਮਾਰ ਇਹਦੇ ਸਮਝੇ ਕੋ ਹੋਰ ਸੋ ਮੇਰਾ ਮਤਲਬ ਸਰਕਾਰ ਚੁੱਪਾ ਚੁੱਪ ਨਾ ਹੋਵੇ ਜੇ ਲਾਇ ਰਹਾ ਨਿਵਤਾਰ ਚੁੱਪ ਹੋਣ ਨਾਲ ਈਸ਼ਵਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਭਾਵੇਂ ਤੇਲ ਦੀ ਧਾਰ ਤਰ੍ਹਾਂ ਵੀ ਕਿਉਂ ਨਾ ਉਹ ਸਮਝੋ ਉਧਰ ਨੂੰ ਗੱਲ ਕਰ ਛੱਡੇ ਫੇਰ ਕਹਿੰਦੇ ਨੇ ਚੁੱਪਾ ਚੁੱਪ ਨਾ ਹੋਵੇ ਲਾਇ ਰਹਾ ਨਿਵਤਾਰ ਭੁੱਖਿਆ ਭੁੱਖ ਨਾ ਉਤਰੈ ਜੇ ਬੰਨਾ ਪੁਰੀਆ ਭਾਰ ਭੁੱਖਾ ਜਿਹੜਾ ਨਾ ਉਹਦੀ ਆਤਮਾ ਦੀ ਭੁੱਖ ਮਨ ਦੀ ਭੁੱਖ ਨਹੀਂ ਜਾ ਸਕਦੀ ਜੇ ਪੁਰੀਆਂ ਦਾ ਭਾਰ ਵੀ ਉਹਨੂੰ ਬੰਨ ਦਈਏ ਤੇ ਤੇ ਕਈ ਇਹਦਾ ਇਹ ਵੀ ਅਰਥ ਕਰਦੇ ਹਨ ਪੁਰੀਆ ਮਾਨੇ ਹੁੰਦਾ ਮੇਦਾ ਮੇਦੇ ਵਿੱਚ ਕੋਈ ਚੀਜ਼ ਪਾਣੀ ਇਹ ਨਾ ਹੀ ਖਾਏਗਾ ਤੇ ਇਹਨੂੰ ਰੋਕ ਰੱਖੇਗਾ ਨਾ ਭਈ ਮੈਂ ਨਾ ਖਾਵਾਂ ਤੇ ਸਰੀਰ ਕ੍ਰਿਸ਼ ਕਰ ਲਾਂ ਕਮਜ਼ੋਰ ਹੋ ਜਾ ਲੇਕਿਨ ਕਮਜ਼ੋਰ ਹੋਣ ਨਾਲ ਨਾ ਖਾਣ ਨਾਲ ਮਨ ਦੀ ਭੁੱਖ ਜਿਹੜੀ ਉਹ ਨਹੀਂ ਜਾਂਦੀ ਮੰਗੀ ਭੁੱਖ ਐਸੀ ਚੀਜ਼ ਆ ਬੜੇ ਬੜੇ ਰਾਜੇ ਜਿਹੜੇ ਨੇ ਉਹਨਾਂ ਨੂੰ ਵੀ ਮੈਂ ਇੱਕ ਨਿੱਕੀ ਜਿਹੀ ਦੇ ਤੇ ਕਰਾਂ ਕਿ ਇੱਕ ਸਾਧੂ ਸੀ ਉਹ ਸਾਧੂ ਤੁਰੇ ਤੁਰੇ ਜਾਂਦੇ ਨੂੰ ਇੱਕ ਪੈਸਾ ਲੱਭ ਪਿਆ ਤੇ ਉਹ ਸਾਧੂ ਸੀ ਤਿਆਗੀ ਉਹ ਸੀ ਸੰਤਾ ਧਰਮ ਸਿਰਾਂ ਵਾਲਾ ਸਾਧੂ ਵਰਗਾ ਉਹ ਸੀ ਸੰਤਾ ਭੁਰੀ ਵਾਲਿਆ ਮੇਰੇ ਭਜਨ ਗੁਰੂ ਜਿਹੜੇ ਸੰਤ ਸੰਤ ਸੁੰਦਰ ਸਿੰਘ ਜੀ ਮਾਨਾ ਵਾਲਾ ਵਾਲੇ ਉਹਨਾਂ ਵਰਗਾ ਸੀ ਤਿਆਗੀ ਸੀ ਉਹਨਾਂ ਉਹ ਕਦੇ ਆਪਣੇ ਕੋਲ ਰੱਖਦੇ ਨਹੀਂ ਸਨ ਤੇ ਅੱਜ ਕੱਲ ਦੇ ਸੰਤਾਂ ਦੇ ਬੈਂਕ ਸਮਝੋ ਬੈਲੈਂਸ ਬੜੇ ਹੁੰਦੇ ਨੇ ਅੱਜ ਕੱਲ ਜਦੋਂ ਸੰਤ ਮਰਦੇ ਨੇ ਨਾ ਅੱਜ ਕੱਲ ਦੇ ਵੇਖਿਆ ਜੀ ਇਹ ਬੀਬੀ ਬਲਵੰਤ ਦੇ ਘਰ ਦੇ ਕਰਮੇ ਦੇ ਦੋ ਟਰੰਕ ਨਿਕਲੇ ਨੇ ਜਿਨ੍ਹਾਂ ਜਨੀਰੀ ਰੇਸ਼ਮ ਇਕੱਠੀ ਕੀਤੀ ਹੋਈ ਹੈ ਫਲਾਣੇ ਥਾਂ ਨਾ ਦਾ ਨਿਕਲਿਆ ਹੈ ਸੰਤਾਂ ਦਾ ਮਗਰੋਂ ਇਸੇ ਤਰ੍ਹਾਂ ਨਿਕਲ ਜਾ ਲੜਾਈਆਂ ਆਉਂਦੀਆਂ ਮੇਰੇ ਕੋਲ ਮਿਸਾਲਾਂ ਨੇ ਐਵੇਂ ਨਹੀਂ ਮੈਂ ਕਹਿੰਦਾ ਮੈਂ ਸਾਬਤ ਕਰ ਛੜਨਾ ਕਰ ਸਕਣਾ ਬੜੇ ਬੜੇ ਸੰਤਾਂ ਦੇ ਮਗਰੋਂ ਸਮਝੀ ਲੜਾਈਆਂ ਹੋਈਆਂ ਤੇ ਉਹਨਾਂ ਦੇ ਕਤਲ ਹੁੰਦੇ ਨੇ ਉਹਨਾਂ ਨੇ ਆਖਣਾ ਇਹ ਸਾਡਾ ਤੇ ਉਹਨਾਂ ਨੇ ਆਖਣਾ ਸਾਡਾ ਕਿਹੜੇ ਪੁੱਠੋਂ ਸੰਤ ਖੈਰ ਉਹ ਤਿਆਗੀ ਸੰਤ ਸੀ ਸੰਤਾਂ ਪੂਰੀ ਵਰਿਆ ਵਰਗਾ ਉਹਨੂੰ ਇੱਕ ਪੈਸਾ ਮਿਲ ਗਿਆ ਉਹ ਆਂਦਾ ਮੈਂ ਪੈਸੇ ਨੂੰ ਕੀ ਕਰਨਾ ਇੱਕ ਸਾਧੂ ਸੀ ਸ੍ਰੀ ਅੰਮ੍ਰਿਤਸਰ ਪ੍ਰਕਰਮਾ ਚ ਕਥਾ ਕਰਿਆ ਕਰਦਾ ਸੀ ਤੇ ਮਹਾਰਾਜ ਰਣਜੀਤ ਸਿੰਘ ਨੂੰ ਪਤਾ ਲੱਗਾ ਕਿ ਕਥਾ ਬੜੀ ਕਰਦਾ ਤੇ ਉਹ ਇੱਕ ਦਿਨ ਕਥਾ ਸੁਣ ਚਲਾ ਗਿਆ ਥਾਲ ਵਿੱਚ ਪਾ ਕੇ ਨਾ ਹੀਰੇ ਤੇ ਜਵਾਹਰਾਤ ਤੇ ਕਥਾ ਸੁਣ ਕੇ ਤੇ ਜਦੋਂ ਭੋਗ ਪਿਆ ਸੰਤਾਂ ਨੂੰ ਮੱਥਾ ਟੇਕ ਲਿਆ